ਚੌਪਈ ਕੰਕ ਨਾਮ ਦਿਜਬਰੇ ਕਿ ਸੁਨਾ ਪੜੇ ਪੁਰਾਣ ਸ਼ਾਸਤਰ ਬਹੁ ਗੁਨਾ ਅਤ ਸੁੰਦਰ ਤੇ ਰੂਪ ਅਪਾਰਾ ਸੂਰ ਲਿਓ ਜਾਤੇ ਉਜਿਆਰਾ ਦਿਜ ਕੋ ਰੂਪ ਅਦਿਕ ਤਬ ਸੋ ਹੈ ਸੁਰ ਨਰ ਰਾਗ ਸੁਰ ਮਨ ਮੋ ਹੈ ਲਾਂਬੇ ਕੇਸ ਛਕੇ ਘੁੰਗਰਾਰੇ ਨੈਣ ਜਾਂ ਦੋ ਬਨੇ ਕਟਾਰੇ ਤਿਉ ਕਲਾ ਰਾਣੀ ਰਸ ਪਰੀ ਬਿਰਦ ਰਾਏ ਸਤਿ ਹਿਤ ਦੁਖ ਜਰੀ ਇੰਦਰੀ ਭੂ ਕੰਕ ਸੋ ਚਾਹਾ ਲੈ ਕਪੂਰ ਆਪ ਤੋ ਗਾ ਤ੍ਰੀ ਦਿਜ ਬਰ ਬਚਨੁ ਚਾਰੇ ਭਜੋ ਆਜ ਤੁਮ ਹਮੈ ਪਿਆਰੇ ਕੰਕ ਨ ਕੀ ਮਾਨੀ ਕਹੀ ਰਾਣੀ ਬਾਹੇ ਜੋਰ ਤਨ ਗਹੀ ਦੋਹਰਾ ਗਏ ਚੁੰਬਨ ਲਾਗੀ ਕਰਨ ਨਿਰਪਤ ਨਿਕਸਿਆ ਆਏ ਤਵ ਤ੍ਰੀ ਕੀਆ ਚਰਿਤ੍ਰ ਇਕ ਅਦ ਕਿਰਦੈ ਸੁਚਾਏ ਯਾ ਦਿਜਬਰ ਤੇ ਮੈਂ ਪ੍ਰਮੀ ਸੁਣ ਰਾਜਾ ਮਮਸੂਰ ਜਿਨੇ ਚੋਰ ਭਖਿਓ ਕਛੂ ਸੂੰਗ ਤੂਤੀ ਕਪੂਰ ਸੂਰ ਨਾਮ ਸੁਨ ਮੂਰ ਮਤ ਆਤੇ ਹਰਖਤ ਪਇਓ ਜੀ ਸਿੰਘ ਧੋਤੀ ਕਪੂਰ ਕਾ ਧਨ ਧਨ ਇਹ ਤ੍ਰੀ ਇਤ ਸ੍ਰੀ ਤ੍ਰਿਤ੍ਰੋ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 27ਵਾਂ ਚਰਿਤਰ ਸਮਾਪਤ ਮਸਤ ਸੁਭ ਮਸਤ ਚੌਪਈ ਅੰਤ ਕਥਾ ਮੰਤਰੀ ਇਕ ਕਹੀ ਸੁਨ ਸਭ ਸਵਾ ਮੂਨ ਵਹਿ ਰਹੀ ਏਕ ਅਹੀਰ ਨਦੀ ਟਟ ਰਹੀ ਅਤਿ ਸੁੰਦਰ ਤੇ ਤ੍ਰਿਏ ਜਗ ਕਹੀ ਦੋਹਰਾ ਰੂਪ ਰੂਪਾ ਹੀਰ ਕੋ ਸੁੰਦਰਤਾ ਕੀ ਨਾਰੇ ਬਹੁ ਤਰਨੀ ਇਕ ਰਾਵ ਕੋ ਅਟਕੀ ਰੂਪ ਨਿਹਾਰ ਚਉਪੇ ਦੁਖਤ ਅਹੀਰ ਨਾਰ ਕੋ ਰਾਖੈ ਕਟ ਕਟ ਬਚਨ ਰਹਿਣ ਦਿਨ ਭਾਖੈ ਗੋਰ ਸੁਵੇਚਨ ਜਾਣ ਨ ਦੇਈ ਛੀਨ ਬੇਜ ਕਹਨਨ ਕਹ ਲਈ ਅੜਿਲ ਸੂਰ ਛਟਾਤੇ ਨਾਮ ਤਰਨ ਕੋ ਜਾਨੀਐ ਛਤਰ ਕੇਤ ਨਿਰਭੈ ਅਦਕੇਤ ਮਾਨੀਐ ਚੰਦਰ ਭਗਾ ਸਰਤਾ ਤੜ ਪੈ ਸਿਰਾਵੀ ਕੋ ਜਹੀ ਰਾਵ ਨਾਮ ਨਿਹਿਤ ਨਿਤ ਪ੍ਰਤ ਆਵੀ ਚਉਪਈ ਗੋਰ ਸਦੂਹਨ ਤ੍ਰਿਐ ਤਹਿ ਲਿਆਵੈ ਸਮੈ ਪਾਏ ਰਾਜਾ ਤਹ ਜਾਵੈ ਦੋ ਸੀਰ ਕਟਿਆ ਦੁਖ ਦੇਹੀ ਤ੍ਰੇ ਕਹਿ ਭਾਖ ਤਾਹੇ ਗਹਿ ਲਈ ਦੋਹਰਾ ਜਾਵੋ ਚੋਤ ਭੈਸ ਕੋ ਕਰ ਕੈ ਨੀਤਾ ਸੀਸ ਤੁਰ ਧਿਆਨ ਤ੍ਰੀ ਕੋ ਭਜੈ ਬਹੁ ਪੁਰਖਨ ਕੋ ਈਸ ਭਾਂਤ ਭਾਂਤ ਰਾਜਾ ਭਜੈ ਤਾਕਾ ਮੋਦ ਬਢਾਏ ਚਿਮਟ ਚਿਮਟ ਸੁੰਦਰ ਰਮੈ ਲਪਟ ਲਪਟ ਤ੍ਰੇ ਜਾਏ ਚੋਟ ਲੱਗੇ ਮਹਿਖੀ ਕਪੈ ਦੁਗਦ ਪਰਤ ਛਿਤ ਆਏ ਸੰਗ ਅਹੀਰ ਅਹੀਰਨੀ ਬੋਲਤ ਕੋ ਬਢਾਏ ਏੜਿਲ ਸੁਨੋ ਅਹੀਰਨ ਬੈਨ ਕਹਾ ਤੁਮ ਕਰਤ ਹੋ ਭੂਮ ਗਿਰਾਵਤ ਦੂਦ ਨ ਮੋਤੇ ਡਰਤ ਹੋ ਕਹੋ ਤ੍ਰਿਆ ਪੀਏ ਸਾਥ ਬਾਤ ਸੁਣ ਲੀਜੀਐ ਉਹ ਕੱਟੀ ਦੁਖਾਵਤ ਜਾਹੇ ਪੀਨ ਪੈ ਦੀਜੀਐ ਦੋਹਰਾ ਰਾਵ ਹੀਰਨ ਦੋਏ ਤਰਨ ਭੋਗ ਕਰਹਿ ਸੁਖ ਪਾਏ ਲਪਟ ਲਪਟ ਰਾਜਾ ਰਮੈ ਚਿਮਟ ਚਿਮਟ ਤ੍ਰੀ ਜਾਏ ਡੋਲਤ ਮੈਖੀ ਨਾ ਰਹੈ ਬੋਲੋ ਬਚਨ ਹੀਰ ਕਾਹ ਕਰਤ ਹੋ ਗਵਾਰਨੀ ਵ੍ਰਿਥਾ ਗਵਾਵਤ ਛੀਰ ਹੋਆ ਹੀਰ ਮੈਂ ਕਿਆ ਕਰੂੰ ਕਟਿਆ ਮੋਹਿ ਦੁਖ ਦੇਤ ਯਾ ਕਹਿ ਚੁੰਗਨ ਦੀਦੀਐ ਦੁਖ ਜੀਨ ਕੇ ਹੇਤ ਅਧਿਕ ਮਾਨ ਸੋ ਕਰ ਗਇਓ ਰਾਵ ਹੀਰਨ ਸੰਗ ਜੋ ਕਹਿ ਮੰਤਰੀ ਨਿਰਵਿਤ ਪਤ ਪੂਰਨ ਗਿਓ ਪ੍ਰਸੰਗ ਪੇਦ ਅਹੀਰ ਨਾ ਕਛ ਲਹਿਓ ਆਇਓ ਆਪਣੇ ਗ੍ਰਹਿ ਰਾਮ ਪਰੈ ਤੇ ਤ੍ਰਿਯਪੈ ਅਧਿਕ ਵਡਾਇਓ ਨੇਹ ਇਹ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 28ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਸੋਰਠਾ ਬੰਦ ਸਾਧ ਕੇ ਵਾਹੇ ਨਿਰਪਰ ਦਿਆ ਉਠਾਏ ਸੁਤ ਬੋਰ ਹੋ ਲਿਆ ਬੁਲਾਏ ਭੋਰ ਹੋਤ ਆਪਣੇ ਨਿਕਟ ਦੋਹਰਾ ਦੁਤੀਆ ਮੰਤਰੀ ਬੁੱਧ ਪਰ ਰਾਜ ਰੀਤ ਕੀ ਖਾਨ ਚਿੱਤਰ ਸਿੰਘ ਰਾਜਾ ਨਿਕਟ ਕਥਾ ਬਖਾਨੀ ਆਨ ਚਉਪਈ ਸਰਤਾ ਨਿਕਟ ਰਾਵ ਇਕ ਰਹਿ ਮਦਨ ਕੇਤ ਨਾਮਾ ਜਗ ਕਹਿ ਮਦਨ ਮਤੀ ਤੀਏ ਤਹ ਇਕ ਬਸੀ ਸੰਗ ਸੋ ਤਵਨ ਰਾਏ ਕੇ ਰਸੀ ਦੋਹਰਾ ਪੈਰ ਨਦੀ ਕੇ ਪਾਰ ਕੋ ਉਠ ਨਿਰਪਤੇਹ ਪ੍ਰਤਿ ਜਾਏ ਪਾਂਤ ਪਾਂਤ ਤੇ ਨਾਰ ਕੋ ਭਜਤ ਅਧਿਕ ਸੁਖ ਪਾਏ ਚਉਪਈ ਕਬਹੂ ਪੈਰ ਨਦੀ ਨਿਰਭ ਜਾਵੇ ਕਬਹੂ ਤਰਤਾ ਕੋ ਤ੍ਰਿਯ ਆਵੇ ਆਪ ਬਿਖੈ ਅਤਿ ਹੇਤੂ ਉਪਜਾਵੇ ਪਾਂਤ ਪਾਂਤ ਸੋ ਭੋਗ ਕਮਾਵੇ ਕੋਕ ਸ਼ਾਸਤਰ ਕੀ ਰੀਤ ਉਚਰੈ ਭਾਂ ਅਨਕ ਰਸ ਰਸ ਰਤ ਕਰੈ ਲਪਟ ਲਪਟ ਕਰ ਖੇਲ ਕਮਾਵੈ ਵੈਸੀ ਪੈਰ ਨਦੀ ਘਰ ਆਵੈ ਐਸੀ ਵਿਦੋ ਨਿਤ ਬਿਹਾਰੈ ਤਾਪ ਚਿਤ ਕੇ ਸਗਲ ਨਿਵਾਰੈ ਕਾਮ ਕੇਲ ਬਹੁ ਵਿਦੋ ਬਜਾਵੈ ਵੈਸੀ ਪੈਰ ਨਦੀ ਘਰ ਆਵੈ ਦੋਹਰਾ ਤਰੀ ਤਰੁਣ ਆਵਤੂਤੀ ਹਿਰਦੈ ਵਜਾਏ ਤਬ ਲੋ ਲਹਿਰ ਸਮੁੰਦਰ ਸੀ ਨਿਕਟ ਪਹੁੰਚੀ ਆਏ ਆਪਨੋ ਸੋ ਬਲ ਕਰਥ ਕੀ ਪਾਰ ਨ ਭਈ ਬਨਾਏ ਲਹਰ ਨਦੀ ਕੀ ਆਏ ਤਹ ਲੈ ਗਈ ਕਹੂੰ ਬਹਾਏ ਚੌਪਈ ਬਾਦ ਬਾਦ ਕੋਸਨ ਬਹ ਗਈ ਲਾਗ ਤੇ ਏਕ ਕਿਨਾਰੇ ਭਈ ਏਕ ਅਹੀਰ ਦ੍ਰਿਸ਼ਟ ਦੇ ਆਇਓ ਹਾਂਕ ਮਾਰ ਤ੍ਰੇਤਾ ਹੈ ਬੁਲਾਇਓ ਦੋਹਰਾ ਹੇ ਅਹੀਰ ਹੋ ਜਾਤ ਹੋ ਬਾਤ ਨਦੀ ਕੇ ਮਾਹੇ ਜੋ ਹਾਂ ਤੇ ਕਾਢੈ ਮੁਝੈ ਵਹਿ ਹਮਾਰੋ ਨਾਹੇ ਚਉਬਈ ਤਾਵਦ ਸੁਨ ਅਹੀਰ ਬਚ ਆਇਓ ਐ ਤ੍ਰਿਆ ਕਹਿ ਤੀਰ ਲਗਾਇਓ ਬਹੁਰ ਭੋਗ ਤੇ ਸੋ ਤਿਨ ਕਰਿਓ ਘਰ ਲੈ ਜਾਏ ਘਰ ਨਿਤੇ ਕਰਿਓ ਦੋਹਰਾ ਪ੍ਰਾਨ ਬਚਾਇਓ ਆਪਨੋ ਰਾਤੀ ਅਹੀਰ ਸੋ ਠਾਨ ਬਹੁ ਰਾਵ ਕੀ ਰੁਜ ਬੜੀ ਅਤਕ ਤਰਨ ਕੀ ਆਨ ਚਉਪੇ ਸੁਨ ਅਹੀਰ ਮੈਂ ਤ੍ਰਿਆ ਤਿਹਾਰੀ ਤੁਮ ਪਿਆਰੇ ਮੋਹਿ ਮੈਂ ਤੋਹਿ ਪਿਆਰੀ ਰਾਏ ਨਗਰ ਮੈਂ ਨਹਿਨ ਨਿਹਾਰੋ ਤੇ ਦੇਖਨ ਕੈ ਹਿਆ ਹਮਾਰੋ ਦੋਹਰਾ ਚਲੋ ਅਵੈ ਉਠ ਕੈ ਦੂ ਤਮਨ ਨਗਰ ਮੈਂ ਜਾਏ ਭਾਂਤ ਭਾਂਤ ਕੇ ਸੋਕਰੈ ਹਿਰਦੈ ਹਰ ਖੂਬ ਜਾਏ ਤਮਨ ਨਗਰ ਆਵਤ ਪਈ ਲੈ ਗੂਜਰ ਕੋ ਸਾਥ ਤਿਵਹੀ ਤਰ ਭੇਟਤ ਪਈ ਉਹੀ ਨਿਰਵਤ ਕੇ ਸਾਥ ਚਉਪਈ ਤੈਸੀਐ ਭਾਂਤ ਨਦੀ ਤਰ ਗਈ ਵੈਸੀਐ ਭੇਟ ਨਿਪਤ ਸੋ ਭਈ ਭੂਪ ਕਹਿਓ ਬਹੁਤੇ ਦਿਨ ਆਈ ਆਜ ਹਮਾਰੀ ਸੇ ਸੁਹਾਈ ਦੋਰਾ ਸੁਣ ਰਾਜਾ ਤੁਮ ਬਿਨ ਅਦਕ ਤ੍ਰੀ ਪਾਇਓ ਤਨ ਦੁਖੇ ਤੁਮ ਹੰਪੈ ਕੋ ਨਾ ਪਠਿਓ ਪੂਛਨ ਕੁਸਲ ਮਨੁਖੈ ਚਉਪਈ ਜਬ ਤ੍ਰੀ ਅਦਕ ਦੁਖ ਤਨ ਪਾਇਓ ਪ੍ਰਾਨਾ ਕੁਲ ਹਮ ਕੂਕ ਸੁਨਾਇਓ ਜੋ ਯਾ ਦੁਖ ਤੇ ਬੈ ਦੁਵਾਰੈ ਸੋ ਹਮਰੋ ਹੋਇ ਨਾਦ ਵਿਹਾਰੈ ਦੋਰਾ ਇਕ ਰੂਪ ਉਪਚਾਰ ਕਰ ਮੋ ਕੋ ਲਿਓ ਵਾਰੇ ਅਬ ਮੋ ਸੋ ਐਸੇ ਕਾਤ ਹੋਏ ਹਮਾਰੀ ਨਾਰੇ ਚਉਪਈ ਦੁਖ ਧੋਏ ਤੁਹ ਮੈਂ ਜੋ ਕਹੀ ਮੋ ਕਰਤੇ ਬਤੀਆਂ ਅਬ ਰਹੀ ਕਹੋ ਰਾਜਾ ਮੋ ਕਾ ਕਾ ਕਰਿਐ ਤੋ ਸੋ ਛਾੜ ਰੰਕ ਕਹ ਬਰੀਐ ਦੋਹਰਾ ਸੁਣਤ ਬਚਨ ਤਾਕੋ ਨਿਰਭਤ ਲਿਓ ਅਹੀਰ ਬੁਲਾਏ ਤੁਰਤ ਤਾ ਤਾਕੋ ਦਿਆ ਸਰਤਾ ਵਿਖੈ ਬਹਾਏ ਪ੍ਰਾਨ ਉਬਾਰਿਓ ਸੁਖ ਦਿਆ ਜਮ ਤੇ ਲਿਆ ਬਚਾਏ ਨਿਰਪ ਹਿਤ ਤੇ ਮਾਰਿਓ ਤਿਸੈ ਐਸੋ ਚਰਿਤਰ ਦਿਖਾਏ ਇਤ ਸ੍ਰੀ ਚਰਿਤਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਬਾਦੇ 29 ਸਮੋ ਚਰਿਤਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਚਿਤਰ ਸਿੰਘ ਮੰਤਰੀ ਸੋ ਕਹੀ ਖਾਮਤੇ ਸਗਲ ਕੁਕਿਰਿਆ ਰਹੀ ਤੂੰ ਜੋ ਹੰਸੋ ਬਚਨ ਉਚਾਰੇ ਜਾਨਕ ਸੁਦਾ ਸ਼ਰਮਨ ਭਰ ਡਾਰੇ ਦੋਹਰਾ ਮਨ ਕਰਮ ਬਚ ਕਰ ਮੰਤਰ ਬਾਰੇ ਇਹ ਬਚਨ ਮੁਰ ਤੋਹੇ ਜੋ ਕਛ ਚਰਿਤ ਇਸਤ੍ਰਿਨ ਕਰੇ ਸੋ ਕਛ ਕਹੋ ਸਭ ਮੋਹੇ ਏਕ ਰਾਵ ਕਾਨੋ ਤੋ ਤਾਹਿ ਕੁਕਿਰਿਆ ਨਾਰ ਰਵੀ ਜਾਰ ਸੋ ਰਾਏ ਕੀ ਆਂਖ ਅੰਬੀਰਾ ਡਾਰੇ ਚੌਪੀ ਜਬ ਹੀ ਮਾਸ ਫਾਗ ਕੋ ਆਇਓ ਨਰ ਨਾਰਨ ਆਨੰਦ ਵਡਾਇਓ ਘਰ ਘਰ ਹੋਤ ਕੁਲਾਹਲ ਭਾਰੀ ਗਾਵਤ ਗੀਤ ਬਜਾਵਤ ਤਾਰੀ ਚਾਚਰ ਮਦੀ ਨਾਮ ਤ੍ਰਿਤਾ ਕੋ ਅਤ ਸੁੰਦਰ ਵਿਦ ਬਪ ਕੀ ਵਾ ਕੋ ਮਾਨੀ ਸੈਨ ਨਿਰਪਤ ਕੋ ਨਾਮਾ ਚਾਚਰ ਮਤੀ ਜਮਨ ਕੀ ਮਾਮਾ ਰੂਪਵੰਤ ਨਟ ਤਮਨ ਨਿਹਾਰਿਓ ਮਦਨ ਤਵੈ ਤਨ ਬਿਸਕ ਪ੍ਰਹਾਰਿਓ ਮਨ ਕ੍ਰਮ ਬਚ ਕਰ ਕੈ ਬਸ ਭਈ ਜਾਨਕ ਦਾਸ ਮੋਲ ਕੀ ਲਈ ਦੋਹਰਾ ਘਰ ਘਰ ਚਾਚਰ ਖੇਲ ਹੀ ਘਰ ਘਰ ਗਈ ਹੈ ਗੀਤ ਘਰ ਘਰ ਹੋਤ ਮਿਰਦੰਗ ਤੁਨ ਘਰ ਘਰ ਨਚਤ ਸੰਗੀਤ ਤੇ ਠਾਂ ਏਕ ਪ੍ਰਵੀਨ ਨਟ ਸਭ ਨਟਮੁਨ ਕੋ ਰਾਏ ਮਦਨ ਛਪਾਏ ਕਾਢਿਐ ਮਦਨ ਕੇ ਨਵ ਰੰਗ ਰਾਏ ਚਉਪਈ ਚਾਤਰ ਪਰੀ ਨਗਰ ਮੈਂ ਭਾਰੀ ਗਾਵਤ ਕੀ ਸਵੈ ਨਰ ਨਾਰੀ ਨਵ ਲਾਸਨ ਹਾਥਨ ਲਹਕਾਵੇ ਚਤੁਰਨ ਕੇ ਚਤੁਰਾ ਤਨ ਲਾਵੈ ਦੋਹਰਾ ਘਰ ਘਰ ਚਾਚਰ ਗਾਵਹੀ ਘਰ ਘਰ ਬਜਤ ਮਿਰਦੰਗ ਹਰ ਦਰ ਰਾਗ ਅਲਾਪੀਅਤ ਘਰ ਘਰ ਬਜਤ ਮੁਚੰਗ ਘਰ ਘਰ ਅਵਲਾ ਗਾਵਹੀ ਮਿਲ ਮਿਲ ਗੀਤ ਬਚਿੱਤਰ ਮੁਰਲੀ ਮੁਰਜ ਮਰਦੰਗ ਤੁਨ ਜਹਤਾ ਬਜਤ ਬਚਿੱਤਰ ਚਉਪਈ ਨਰ ਨਾਰਨ ਮਿਲ ਖੇਲ ਰਜਾਇਓ ਫੂਲ ਪਾਨ ਕਹਿ ਭਾਨ ਮੰਗਾਇਓ ਤੂੰ ਹੋਰ ਨਵਲਾਸਨ ਮਾਰੈ ਮਦਰ ਮਦਰ ਧੁਨ ਗੀਤ ਉਚਾਰੈ ਲੋਹਰਾ ਛੈਲ ਛਬੀਲੀ ਖੇਲ ਕੀ ਨਰ ਨਾਰਨ ਕੀ ਪੀਰ ਜਿਤ ਜਿਤ ਦ੍ਰਿਸ਼ ਪਸਾਰੀਐ ਤਿਤਹ ਕਿਸਰੀਆ ਚੀਰ ਕਰ ਕਰ ਚਾਤਰ ਖੇਲੀਐ ਹਾਸਿਆਸ ਗਈਆ ਗਈਐ ਗੀਤ ਕਰ ਕਰ ਹੋਤ ਮਰਦੰਗ ਤੋਂ ਕਰ ਕਰ ਨਚਤ ਸੰਗੀਤ ਨਿਰਖ ਰੂਪ ਕੋ ਸਕਲ ਉਰਜ ਰਿਓ ਸੋ ਕੁਮਾਰ ਰਾਣੀ ਹੂੰ ਚਟਪਟ ਅਟਕ ਨਟ ਸੋ ਕੀਓ ਪਿਆਰ ਖੇਲ ਤਫਾਗ ਬਚਿੱਤਰ ਤੇ ਨਰ ਨਾਰੀ ਸੁਖ ਪਾਏ ਅਲਤਾ ਕੀ ਆਂਧੀ ਚਲੀ ਮਨੁਖ ਨ ਨਿਰਖਿਓ ਜਾਏ ਕ੍ਰਮ ਕ੍ਰਮ ਬਜੈ ਬਜੰਤਰ ਬਹੁ ਰੁਣ ਚੁਨ ਮੁਰਨ ਮੁਚੰਗ ਚਿਮ ਚਿਮ ਬਰਸਿਓ ਨੇ ਰਸ ਦ੍ਰਿਮ ਦ੍ਰਿਮ ਦਇਆ ਮ੍ਰਿਦੰਗ ਚਉਪਈ ਹਲਤਾ ਸਾਧ ਪਇਓ ਅੰਧਿਆਰੋ ਦ੍ਰਿਸ਼ਟ ਪਰਤ ਨਹਿ ਹਾਥ ਪਸਾਰੋ ਰਾਣੀ ਪਤਿ ਅੰਬੀਰ ਦ੍ਰਿਗ ਪਾਰਾ ਜਾਨਕ ਨਿਰਭੈ ਅੰਧ ਕੈ ਡਾਰਾ ਅੰਧੋਰਾ ਏਕ ਆਂਖ ਕਾਣਾ ਹਤੋ ਦੁਤਿਓ ਪਰਾ ਅੰਬੀਰ ਗਿਰਿਓ ਅੰਧ ਜਿਮ ਹੋਇ ਨਿਰਭਤ ਦ੍ਰਿਗ ਜੁਤ ਭਇਓ ਅਸੀਰ ਰਾਣੀ ਨਵ ਰੰਗ ਰਾਏ ਕਉ ਤਬ ਹੀ ਲਿਆ ਬੁਲਾਏ ਆਲਿੰਗਨ ਚੁੰਬਨ ਕਰੈ ਦਿੜ ਰਾਤੀ ਕਰੀ ਮਚਾਏ ਜਬ ਲਗ ਨਿਰਪਦ੍ਰਿਗ ਦ੍ਰਿਗ ਪੋਸ਼ ਕਰ ਦੇਖਣ ਲਗਿਓ ਬਨਾਏ ਤਬ ਲਗ ਰਾਣੀ ਮਾਨ ਰਾਤੇ ਨਟਵਾ ਦਿਆ ਉਠਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 30 ਚਰਿਤ੍ਰ ਸਮਾਪਤ ਮਸਤ ਸੋਮਸਤ ਅਫਜੂ